ਸ਼ਲੋਕ ਮਹੱਲਾ ਤੀਜਾ ਅੰਦਰ ਕਪੜ ਸਦਾ ਦੁੱਖ ਹੈ ਮਨਮੁਖ ਧਿਆਨ ਨਾ ਲੱਗੈ ਦੁੱਖ ਵਿਚਕਾਰ ਕਮਾਵਣੀ ਦੁੱਖ ਵਰਤੈ ਦੁੱਖ ਆਗੈ ਜਿਹੜਾ ਅੰਦਰ ਕਪਟ ਹੈ ਇਹੀ ਸਦਾ ਦੁੱਖ ਹੈ ਦੁੱਖ ਦਾ ਕਾਰਨ ਸਾਡੇ ਅੰਦਰਲਾ ਕਪਟ ਹੈ ਕਪਟ ਨੂੰ ਪੰਡਤ ਕੱਢਦਾ ਨਹੀਂ ਤੇ ਦੁੱਖ ਉਹਦਾ ਦੂਰ ਹੁੰਦਾ ਨਹੀਂ ਕਪਟ ਨਹੀਂ ਕੋਈ ਵੀ ਕੱਢਦਾ ਅੰਦਰੋਂ ਕਪਟ ਅੰਦਰ ਲੁਕੋ ਕੇ ਰੱਖਦੇ ਨੇ ਤੇ ਦੁੱਖ ਰਹਿੰਦਾ ਹੀ ਨਾਲ ਕਪਟ ਦੇ ਮਨ ਮੁਖ ਧਿਆਨ ਨਾਲ ਲੱਗਾ ਮਨ ਮੁਖ ਧਿਆਨ ਇਸ ਗੱਲ ਵੱਲ ਨਹੀਂ ਲੱਗਿਆ ਕਿ ਜਿਹੜਾ ਕਪਟ ਹੈ ਇਹੀ ਦੁੱਖ ਹੈ ਉਹਦਾ ਧਿਆਨ ਚ ਨਹੀਂ ਆਈ ਗੱਲ ਇਹ ਜਦੋਂ ਧਿਆਨ ਚ ਆ ਗਈ ਸ਼ਾਇਦ ਕੱਢ ਦਵੇ ਉਹ ਵੀ ਤੇਰਾ ਕਪਟ ਦੁੱਖ ਹੈ ਤੈਂ ਕਪਟ ਅੰਦਰ ਰੱਖਿਆ ਦੁੱਖ ਰਹੂ ਗਈ ਇਸ ਕਰਕੇ ਉਹਦਾ ਧਿਆਨ ਨਹੀਂ ਲੱਗਦਾ ਹੈ ਸ਼ਬਦ ਵਿਚਾਰ ਵਿੱਚ ਧਿਆਨ ਨਹੀਂ ਲੱਗਦਾ ਹੈ ਹਾਂਜੀ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤਾ ਦੁੱਖ ਆਗੈ ਦੁੱਖ ਦੇ ਵਿੱਚ ਕਾਰ ਕਮਾਉਂਦਾ ਜੋ ਕੁਝ ਕਰਦਾ ਸ਼ਬਦ ਵਿਚਾਰ ਕਰਦਾ ਦੁੱਖ ਤੇ ਕਰਦਾ ਜੋ ਕੁਝ ਕਰਦਾ ਦੁੱਖ ਦੇ ਅੰਦਰ ਅੰਦਰ ਕਰਦਾ ਦੁੱਖ ਵਿੱਚ ਕਾਰ ਕਮਾਵਣੀ ਦੁੱਖ ਵਰਤਾ ਦੁੱਖ ਦੁੱਖਾਂ ਦੇ ਵਿੱਚ ਵਰਤਦਾ ਰਹਿੰਦਾ ਦੁੱਖ ਆਗੇ ਅੱਗੇ ਵਾਸਤੇ ਵੀ ਦੁੱਖੇ ਖੜਾ ਆ ਦੁੱਖਾਂ ਦੇ ਉਖੜੀ ਤੇ ਘਟਿਆ ਜਾਂਦਾ ਰਹਿੰਦਾ ਉਖੜੀ ਜਿਹੜੀ ਜਿਹਦੇ ਛਣਾ ਪੈਣੀ ਅੜਦਲੇ ਦੁੱਖੇ ਪਾਏ ਹੋਏ ਨੇ ਹਾਂਜੀ ਕਰਮੀ ਸਤਿਗੁਰ ਭੇਟੀਐ ਤਾਂ ਸੱਚ ਨਾਮ ਲਿਵ ਲਾਗੈ ਨਾਨਕ ਸਹਜੇ ਸੁਖ ਹੋਏ ਅੰਦਰੋਂ ਭ੍ਰਮ ਭਉ ਭਾਗੈ ਜੇ ਕਿਰਪਾ ਹੋ ਜਾ ਪਰਮੇਸ਼ਰ ਦੀ ਸਤਗੁਰ ਮਿਲ ਜਵੇ ਕੋਈ ਸਤਗੁਰ ਭੇਟ ਲਈਏ ਤਾਂ ਸੱਚ ਨਾਮ ਲਿਵ ਲਾਗਾ ਫਿਰ ਸੱਚ ਨਾਮ ਦੇ ਨਾਲ ਸੁਰਤ ਜੁੜਦੀ ਹੈ ਦੀ ਨਾਨਕ ਸਹਜੇ ਸੁਖ ਹੋਏ ਨਾਨਕ ਕਹਿੰਦਾ ਫਿਰ ਮਨ ਟਿਕ ਵੀ ਜਾਂਦਾ ਸਹਜ ਅਵਸਥਾ ਵਿੱਚ ਵੀ ਹੋ ਜਾਂਦਾ ਫਿਰ ਇਹਦੀ ਅੱਖ ਵੀ ਖੁੱਲ ਜਾਂਦੀ ਹੈ ਜਾਗ ਵੀ ਆਉਂਦਾ ਉਹ ਮੇਰੀ ਗਲਤੀ ਨਾਲੇ ਦੁੱਖ ਸੀ ਗਲਤੀ ਤਾਂ ਮੇਰੀ ਹੋ ਸੀ ਦੁੱਖਾਂ ਦਾ ਕਾਰਨ ਤਾਂ ਮੇਰੀ ਹੀ ਗਲਤੀ ਸੀ ਮੇਰੀ ਸੋਚ ਹੈ ਦੁੱਖ ਪੈਦਾ ਕਰਦੀ ਸੀ ਅੰਦਰੋਂ ਭ੍ਰਮ ਭਉ ਭਾਗਾ ਅੰਦਰੋਂ ਪਰਮਾਰ ਪਾਉ ਫਿਰ ਚਲੇ ਜਾਂਦੇ ਨੇ ਦੂਰ ਹੋ ਜਾਂਦੇ ਠੀਕ ਹੈ ਜੀ ਸਹਜੇ ਸੁਖ ਹੋਏ ਤਾਂ ਕੀ ਭਾਵ ਹੈ ਜੀ ਜਦ ਇੱਕ ਜਾਂਦਾ ਮਨ ਸੁਖ ਹੋ ਜਾਂਦਾ ਜਾਗਰਤ ਅਵਸਥਾ ਵਿੱਚ ਹਾਂ ਜੀ ਸਮਝ ਆ ਜਾਂਦੀ ਹੈ ਕਿ ਮੈਂ ਬਕਾਰਾਂ ਨੂੰ ਅੰਦਰੋਂ ਕੱਢਾਂ ਕੱਪੀ ਗੰਢ ਖੋਲਦਾ ਤਾਂ ਸੁਖ ਹੋਊਗਾ ਇਹ ਸਮਝ ਆਉਣੀ ਜਾਗਰਤ ਅਵਸਥਾ ਜੀ ਮਹੱਲਾ ਤੀਜਾ ਗੁਰਮੁਖ ਸਦਾ ਹਰ ਰੰਗ ਹੈ ਹਰ ਕਾ ਨਾਮ ਮਨ ਭਾਇਆ ਗੁਰਮੁਖ ਵੇਖਣ ਬੋਲਣਾ ਨਾਮ ਜਪਤ ਸੁਖ ਪਾਇਆ ਗੁਰਮੁਖ ਸਦਾ ਹਰ ਰੰਗ ਹੈ ਗੁਰਮੁਖੀ ਹੈ ਉਹ ਤਾਂ ਹਰ ਹਰ ਦਾ ਰੰਗ ਹੀ ਗੁਰਮੁਖ ਹੈ ਹਰ ਦੇ ਹਰ ਕਾ ਜਿਆ ਚੰਗਾ ਲੱਗਦਾ ਹਰ ਦੇ ਰੰਗ ਵਿੱਚ ਰੰਗਿਆ ਹੋਇਆ ਗੁਰਮੁਖ ਵੇਖਣ ਬੋਲਣ ਨਾਮ ਜਪ ਤੇ ਸੁਖ ਪਾਇਆ ਗੁਰਮੁਖ ਨੇ ਕੀਤਾ ਦੇਖਣ ਵਿੱਚ ਬੋਲਣ ਵਿੱਚ ਨਾਮ ਜਪਣ ਵਿੱਚ ਸੁਖੇ ਸੁਖ ਪਾਇਆ ਜੋ ਬੋਲਦਾ ਹੈ ਜੋ ਜਪਦਾ ਹੈ ਜੋ ਦੇਖਦਾ ਹੈ ਉਹ ਜੋ ਸੁਖੇ ਸੁਖ ਮਿਲਦਾ ਦੇਖਣ ਨੂੰ ਮਤਲਬ ਤੇ ਸਮਝਦਾ ਹਾਂਜੀ ਨਾਨਕ ਗੁਰਮੁਖੀ ਗਿਆਨ ਪ੍ਰਗਾਸਿਆ ਤਿਮਰ ਅਗਿਆਨ ਅੰਧੇਰ ਚੁਕਾਇਆ ਨਾਨਕ ਕਹਿੰਦਾ ਗੁਰਮੁਖੀ ਬੁੱਧੀ ਨੂੰ ਗਿਆਨ ਦਾ ਜਦ ਪ੍ਰਕਾਸ਼ ਹੋਇਆ ਗਿਆਨ ਦਾ ਚਾਨਣ ਮਿਲਿਆ ਉਹਦੇ ਤਿਮਰ ਗਿਆਨ ਸੀ ਨਾ ਅੰਧੇਰਾ ਚੁੱਕਿਆ ਖਤਮ ਹੋ ਗਿਆ ਠੀਕ ਹੈ ਜੀ ਹੋਇਆ ਗਿਆਨ ਕਰਕੇ ਹਾਂ ਜੀ ਨਾਨਕ ਗੁਰਮੁਖ ਗਿਆਨ ਪ੍ਰਗਾਸਿਆ ਹਾਂਜੀ ਹਾਂਜੀ ਦੀਵਾ ਬੜੇ ਅੰਧੇਰਾ ਜਾਏ ਦੀਵਾ ਜਲ ਪਿਆ ਅੰਧੇਰਾ ਜੀ ਦੂਰ ਹੋ ਗਿਆ ਤੇ ਤਿਮਰ ਤੋਂ ਕੀ ਭਾਵ ਬਣਦਾ ਜੀ ਤਿਮਰ ਹੁੰਦਾ ਜਿਹੜੇ ਨਿੰਦਕ ਹੁੰਦੇ ਨੇ ਨਾ ਕਾਇਰ ਹੁੰਦੇ ਨੇ ਦੁਸ਼ਟ ਹੁੰਦੇ ਨੇ ਉਹਨਾਂ ਦਾ ਢੇਰਾ ਪੈਦਾ ਕੀਤਾ ਹੋਇਆ ਤੇ ਮੇਰਾ ਹਨੇਰਾ ਹੁੰਦਾ ਜਾਣ ਬੁੱਝ ਕੇ ਢੇਰਾ ਪੈਦਾ ਕੀਤਾ ਠੀਕ ਹੈ ਜੀ ਹਾਂਜੀ ਮਹੱਲਾ ਤੀਜਾ ਮਨਮੁਖ ਮੈਲੇ ਮਰੈ ਗਵਾਰ ਗੁਰਮੁਖ ਨਿਰਮਲ ਹਰ ਰਾਖਿਆ ਔਰ ਧਾਰ ਮਨਮੁਖੀ ਮੈਲੇ ਹੁੰਦੇ ਨੇ ਗਵਾਰ ਹੁੰਦੇ ਨੇ ਉਹਨਾਂ ਦਾ ਤਾਂ ਮਰਨਾ ਹੀ ਹੈ ਮਰਦੇ ਜਮਦੇ ਰਹਿੰਦੇ ਨੇ ਮਲੀਨਤਾ ਕਰਕੇ ਮਰਦੇ ਜਮਦੇ ਰਹਿੰਦੇ ਨੇ ਉਹਦੇ ਮੁਕਾਬਲੇ ਜਿਹੜੇ ਗੁਰਮੁਖ ਨੇ ਉਹ ਐਸਾ ਕੰਮ ਨਹੀਂ ਕਰਦੇ ਉਹ ਉਰਤਾ ਹਿਰਦੇ ਵਿੱਚ ਨਾਮ ਧਾਰਨ ਕਰਕੇ ਰੱਖਦੇ ਨੇ ਹਾਂਜੀ ਭਣਤ ਨਾਨਕ ਸੁਣੋ ਜਨ ਭਾਈ ਸਤਗੁਰ ਸੇਵਿਓ ਹਉਮੈ ਮਲ ਜਾਈ ਨਾਨਕ ਕਹਿੰਦਾ ਸੁਣੋ ਜਨ ਭਾਈ ਸਤਗੁਰ ਸੇਵਿਓ ਹਉਮੈ ਮਲ ਜਾਈ ਸਤਗੁਰ ਦੀ ਸੇਵਾ ਤੋਂ ਹਉਮੈ ਮਲ ਚਲੀ ਜਾਂਦੀ ਸ਼ਬਦ ਵਿਚਾਰ ਤੋਂ ਗੁਰ ਸ਼ਬਦ ਵਿਚਾਰ ਤੋਂ ਹਉਮੈ ਦੀ ਮਲ ਚਲੀ ਜਾਂਦੀ ਹਾਂਜੀ ਅੰਦਰ ਸੰਸਾ ਦੁਖ ਵਿਆਪੇ ਸਿਰ ਧੰਦਾ ਨਿਤ ਮਾਰ ਦੂਜੇ ਪਾਏ ਸੂਤੇ ਕਬਹੂ ਨ ਜਾਗੈ ਮਾਇਆ ਮੋਹ ਪਿਆਰ ਅੰਦਰ ਸੰਸਾ ਅੰਦਰੋਂ ਦੇ ਸੰਸਾ ਸ਼ੰਕਾਵਾਂ ਰਹਿੰਦੀਆਂ ਨੇ ਚਿੰਤਾਵਾਂ ਰਹਿੰਦੀਆਂ ਨੇ ਦੁੱਖ ਵਿਆਪੇ ਦੁੱਖ ਵਿਆਪਦਾ ਰਹਿੰਦਾ ਵਧਦਾ ਰਹਿੰਦਾ ਸਿਰ ਧੰਦਾ ਨਿਤ ਮਾਰ ਧੰਦਾ ਕਰਦੇ ਰਹਿੰਦੇ ਨੇ ਨਿਤ ਸਿਰ ਤੇ ਮਾਰ ਬੰਦੀ ਰਹਿੰਦੀ ਹੈ ਬੋਝ ਪੈਂਦਾ ਰਹਿੰਦਾ ਸਿਰ ਤੇ ਦੂਜੇ ਪਾਏ ਸੁੱਤੇ ਕਬ ਹੋਣਾ ਜਾਗਣ ਦੂਜੇ ਪਾਏ ਸੁੱਤੇ ਨੇ ਮਾਇਆ ਦੀ ਕਮਾਈ 'ਚ ਸੁੱਤੇ ਪਏ ਨੇ ਸੁਪਨੇ 'ਚ ਮਾਇਆ ਦੀ ਕਮਾਈ ਕਰ ਰਹੇ ਨੇ ਜਾਗਦੇ ਕਦੇ ਵੀ ਨਹੀਂ ਮਾਇਆ ਮੋਹ ਪਿਆਰ ਮਾਇਆ ਦੇ ਮੋਹ ਨਾਲੇ ਪਿਆਰ ਹੈ ਮਾਇਆ ਦੇ ਮੋਹ ਦੇ ਪਿਆਰ ਕਰਕੇ ਉਸੇ ਦੀ ਕਮਾਈ ਕਰਦੇ ਨੇ ਸੁੱਤੇ ਪਏ ਨੇ ਜਾਗਦੇ ਹੀ ਨਹੀਂ ਕਦੇ ਨਹੀਂ ਜਾਗੇ ਵੀ ਨਾਮ ਦੀ ਨਾਮ ਦੀ ਕਮਾਈ ਕਰੀਏ ਹਾਂਜੀ ਨਾਮ ਨਾ ਚੇਤਾ ਸ਼ਬਦ ਨਾ ਵਿਚਾਰੈ ਇਹ ਮਨਮੁਖ ਕਾ ਵਿਚਾਰ ਹਰ ਨਾਮ ਨਾ ਭਾਇਆ ਮਿਰਥਾ ਜਨਮ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਨਾਮ ਨਾ ਚੇਤਾ ਨਾਮ ਨਾ ਚੇਤਨ ਨਹੀਂ ਹੁੰਦੇ ਨਾਮ ਸੁਣਦੇ ਵੀ ਨੇ ਉਹਨੂੰ ਮੰਨਦੇ ਨਹੀਂ ਚੇਤਨ ਹੁੰਦੇ ਨਹੀਂ ਜਾਗਦੇ ਹੀ ਨਹੀਂ ਸਮਝਦੇ ਹੀ ਨਹੀਂ ਸ਼ਬਦ ਨਾਲ ਕਰਿਆ ਵਿਚਾਰ ਸ਼ਬਦ ਹੀ ਵਿਚਾਰੇ ਨਹੀਂ ਕਰਦੇ ਇਹ ਮਨਮੁਖ ਕਾ ਵਿਚਾਰ ਵਿਚਾਰ ਇਹ ਮਨਮੁਖ ਦਾ ਵਿਚਾਰ ਇਹ ਮਨਮੁਖਾਂ ਦਾ ਵਿਚਾਰ ਹੈ ਇਹ ਕੰਮ ਨਹੀਂ ਕਰਦੇ ਹਰ ਨਾਮ ਨਾ ਪਾਇਆ ਬਿਰਥਾ ਜਨਮ ਗਵਾਇਆ ਹਰ ਨਾਮ ਉਹਨਾਂ ਨੂੰ ਚੰਗਾ ਲੱਗਿਆ ਸਾਰਾ ਜਨਮ ਵਿਅਰਥੇ ਚਲਾ ਗਿਆ ਉਹਨਾਂ ਦਾ ਨਾਮ ਉਹਨਾਂ ਨੂੰ ਕੋੜਾ ਹੀ ਲੱਗਿਆ ਸੱਚ ਉਹਨਾਂ ਨੂੰ ਕੋੜਾ ਹੀ ਲੱਗਿਆ ਮਿੱਠਾ ਲੱਗਿਆ ਹੀ ਨਹੀਂ ਸਾਰਾ ਜਨਮ ਐਵੇਂ ਚਲਾ ਗਿਆ ਮਾਨ ਕਰ ਜਮ ਮਾਰ ਕਰੇ ਖੁਆਰ ਉਹਨਾਂ ਨੂੰ ਜਮਨੇ ਮਾਰ ਕੇ ਖੁਆਰ ਕਰਨਾ ਖੁਆਰੀ ਕਰਨੀ ਹੈ ਜਮਨੇ ਮਾਰ ਦੇਣਾ ਖੁਆਰ ਹੋਣਾ ਉਹਨਾਂ ਨੇ ਸਮਾਂ ਆ ਗਿਆ ਉਹਨਾਂ ਦੇ ਮਰਨ ਦਾ ਖੁਆਰ ਹੋਣ ਦਾ ਹਾਂਜੀ ਪੌੜੀ ਜਿਸ ਨੂੰ ਹਰ ਭਗਤੀ ਸੱਚ ਬਖਸ਼ੀਆਂ ਸੋ ਸੱਚਾ ਸ਼ਾਹ ਜਿਹਨੂੰ ਹਰ ਦੀ ਭਗਤੀ ਦਾ ਸੱਚ ਬਖਸ਼ਿਆ ਜਿਹਨੂੰ ਹਰ ਦੀ ਭਗਤੀ ਚੋਂ ਸੱਚ ਲੱਭ ਗਿਆ ਮਿਲ ਗਿਆ ਬਖਸ਼ਿਸ਼ ਹੋ ਗਈ ਉਹ ਸੱਚਾ ਸ਼ਾਹ ਹੈ ਉਹਦੇ ਕੋਲੋਂ ਫਿਰ ਪੁੱਛਦੇ ਨੇ ਲੋਕ ਆ ਕੇ ਉਹ ਦਿੰਦਾ ਸੱਚ ਉਹ ਦੱਸਦਾ ਸੱਚ ਪੁੱਛਾ ਤਾਂ ਹੈ ਕੁਝ ਦੇਣ ਜੋਗਾ ਹੈ ਉਹ ਸੱਚਾ ਸ਼ਾ ਤਿਸ ਕੀ ਮੁਹਤਾਜੀ ਲੋਕ ਕੱਢਦਾ ਔਰਤ ਹੱਟ ਨਾ ਵੱਥ ਨਾ ਵੇਸਾ ਉਹਦੀ ਮੁਹਤਾਜੀ ਕਰਦੇ ਨੇ ਲੋਕ ਉਹਦੇ ਕੋਲ ਜਾਂਦੇ ਨੇ ਉਹ ਤੇ ਪੁੱਛਦੇ ਨੇ ਕਿ ਭਾਈ ਤੂੰ ਦੱਸ ਹੋਰ ਕੋਲ ਕਿਸੇ ਕੋਲ ਕੀ ਹੱਥ ਪਸਾਰ ਲੈਣੇ ਕਿਸੇ ਨੇ ਜਾ ਕੇ ਜਾ ਕੇ ਜੋ ਹੈ ਹੀ ਨਹੀਂ ਕੁਝ ਹੋਰ ਕਿਸੇ ਨੂੰ ਕੋਈ ਨਹੀਂ ਪੁੱਛਦਾ ਨਾ ਕਿਸੇ ਮੋਰੇ ਕੋਈ ਹੱਥ ਟੜਦਾ ਹੈ ਉਹ ਚਾਹ ਆ ਕੇ ਜਾਂਦੇ ਨੇ ਉਹੀ ਸੱਚਾ ਸ਼ਾਹ ਹੈ ਜਿਵੇਂ ਗੁਰੂ ਘਰੇ ਜਾਂਦੇ ਸੀ ਡੁਪਲੀਕੇਟ ਭਾਵੇਂ ਬਣੇ ਬੈਠੇ ਸੀ ਗੁਰੂ ਅਮਰਦਾਸ ਦੇ ਵੇਲੇ ਵੀ ਗੁਰੂ ਰਾਮਦਾਸ ਦੇ ਵੇਲੇ ਵੀ ਉਹਨਾਂ ਦੇ ਭਰਾਏ ਬਣ ਗਏ ਸੀ ਉੱਥੇ ਕੋਈ ਨਹੀਂ ਜਾਂਦੀ ਸੀ ਸੰਗਤ ਸੰਗਤ ਨਹੀਂ ਤਿਆਗਦੇ ਉਹ ਜਥਾਈ ਨਹੀਂ ਸੀ ਕੁਝ ਕੋੜ ਜਾਂਦੇ ਕੀ ਕਰਨ ਠੀਕ ਹੈ ਜੀ ਵੇਸਾ ਦਾ ਕੀ ਭਾਵ ਬਣਦਾ ਜੀ ਹੱਥ ਨਾ ਵੱਥ ਨਾ ਵੇਸਾ ਵੱਠ ਸੌਦਾ ਦੇ ਨਿਸਾ ਖਰੀਦਦਾਰ ਅੱਛਾ ਨਾ ਕੋਈ ਖਰੀਦਣ ਵਾਲਾ ਸੀ ਨਾ ਕੋਈ ਵਸਤੂ ਸੀ ਹਾਂਜੀ ਭਗਤ ਜਨਾ ਕੋ ਸਨਮੁਖ ਹੋਵੇ ਸੋ ਹਰ ਰਾਸ ਲਏ ਵੇਮੁਖ ਪਸ ਪਾ ਭਗਤ ਜਨਾ ਦੇ ਤਾਂ ਸਨਮੁਖ ਹੋ ਜਾਂਦਾ ਸੱਚ ਉਹਨਾਂ ਦੇ ਤਾਂ ਪ੍ਰਤੱਖ ਹੋ ਜਾਂਦਾ ਨਾਮ ਸਨਮੁਖ ਹੋਵੇ ਔਰ ਜਿਹੜੇ ਮਨਮੁਖ ਹੁੰਦੇ ਨੇ ਉਹਨਾਂ ਨੂੰ ਕੀ ਮਿਲਣਾ ਉਹਨਾਂ ਨੂੰ ਕੁਝ ਵੀ ਨਹੀਂ ਮਿਲਦਾ ਉਹਨਾਂ ਨੂੰ ਸਮਝ ਨਹੀਂ ਆਉਂਦਾ ਸੋ ਹਰ ਰਾਸ ਲਏ ਬੇਮੁਖ ਭਸ ਪਾ ਆਓ ਭਸ ਪਰ ਉਹ ਇਕੱਠੀ ਕਰ ਲੈਂਦੇ ਨੇ ਸੋ ਇਕੱਠੀ ਕਰ ਲੈਂਦੇ ਨੇ ਦਾਣੇ ਦਾਣੇ ਕੋਈ ਚੁਗ ਲੈਂਦਾ ਪਰਾਲੀ ਜਿਹੜੀ ਭਸ ਹੁੰਦੀ ਉਹ ਚੁਗ ਲੈਂਦੇ ਨੇ ਉਹ ਕਹਾਣੀਆਂ ਬਣਾ ਲੈਂਦੇ ਨੇ ਸਾਖੀਆਂ ਝੂਠੀਆਂ ਬੇਮੁਖ ਝੂਠੀਆਂ ਸਾਖੀਆਂ ਦਾ ਸਹਾਰਾ ਲੈਂਦੇ ਨੇ ਗੁਰਮੁਖ ਤਤ ਗਿਆਨ ਦਾ ਸਹਾਰਾ ਲੈਂਦੇ ਨੇ ਤਤ ਗਿਆਨ ਦੀ ਗੱਲ ਕਰਦੇ ਨੇ ਬ੍ਰਹਮ ਵਿਚਾਰ ਦੀ ਗੱਲ ਕਰਦੇ ਨੇ ਉਹ ਝੂਠੀਆਂ ਸਾਖੀਆਂ ਬਣਾ ਲੈਂਦੇ ਨੇ ਨਾਮਦੇਵ ਨੇ ਜੀ ਦੁੱਧ ਪਲਾਇਆ ਮੰਦਰ ਫਿਰ ਗਿਆ ਉਹ ਹੋ ਗਿਆ ਤਰੂ ਭਗਤ ਬੈਠਾ ਰਿਹਾ ਬੈਠਾ ਰਿਹਾ ਤਨਾ ਬੈਠਾ ਰਿਹਾ ਤੂੰ ਰੋਟੀ ਖਾਣੇਗਾ ਤਾਂ ਖਾਊਂਗਾ ਉਹਨੇ ਖਾਲੀ ਹੱਸ ਪਿਆ ਆਏ ਸਾਖੀਆਂ ਨੇ ਉਹਨਾਂ ਕੋਲ ਹੋਰ ਕੁਝ ਨਹੀਂ ਹੈ ਹਾਂਜੀ ਹਰ ਕੇ ਨਾਮ ਕੇ ਵਪਾਰੀ ਹਰ ਭਗਤ ਹੈ ਜਮ ਜਾਗਾਤੀ ਤਿਨਾ ਨੇੜ ਨਾ ਜਾ ਹਰ ਕੇ ਨਾਮ ਕੇ ਵਪਾਰੀ ਤਾਂ ਹਰ ਭਗਤ ਹੁੰਦੇ ਨੇ ਹਰ ਭਗਤ ਹਰ ਕੇ ਭਗਤ ਨੇ ਹਰ ਕਾ ਨਾਮ ਦਾ ਵਪਾਰ ਉਹੀ ਕਰਦੇ ਨੇ ਉਹਨਾਂ ਨੂੰ ਪਰ ਕੋਈ ਜੁਗਾਤ ਨਹੀਂ ਲੱਗਦੀ ਹੈ ਕੋਈ ਟੈਕਸ ਨਹੀਂ ਲੈ ਸਕਦਾ ਉਹਨਾਂ ਤੇ ਕੋਈ ਟੈਕਸ ਲੱਗਦਾ ਹੀ ਨਹੀਂ ਹੈ ਉਹ ਚੀਜ਼ ਤੇ ਉਹ ਇਸ ਕਰਕੇ ਬੇਪਰਵਾਹ ਨੇ ਉਹ ਉਹਨਾਂ ਦੀ ਪੁੱਛ ਪ੍ਰਤੀਤ ਕੋਈ ਨਹੀਂ ਕਰਦਾ ਦੂਏ ਸੌਦਿਆਂ ਨੂੰ ਤਾਂ ਜਿਹੜਾ ਧਨਮਾਲ ਇਕੱਠਾ ਕਰਦੇ ਨੇ ਸਭ ਨੂੰ ਟੈਕਸ ਲੱਗਦਾ ਚੜਾਵੇ ਜਿੰਨੇ ਚੜਦੇ ਨੇ ਉਹਨੂੰ ਟੈਕਸ ਲੱਗਦਾ ਜਗਾਤ ਲੱਗਦੀ ਹੈ ਨਾਮ ਨੂੰ ਨਹੀਂ ਜਗਾਤ ਲੱਗਦੀ ਹਾਂਜੀ ਜਨ ਨਾਨਕ ਹਰ ਨਾਮ ਧਨ ਲੱਦਿਆ ਸਦਾ ਵੇ ਪਰਵਾ ਜਨ ਨਾਨਕ ਕਹਿੰਦਾ ਜਿਹਨੇ ਨਾਮ ਧਨ ਲੱਦਿਆ ਸਦਾ ਵੇ ਪਰਵਾ ਹੋ ਜਿਹਦੇ ਸਬਦਾ ਹੀ ਖੇਪ ਨਾਮ ਧਨ ਦੀ ਹੈ ਉਹਨੂੰ ਪਰਵਾਹ ਕਿਹਦੀ ਹੈ ਉਹ ਨਾ ਕਿਸੇ ਨੂੰ ਦਿਖੇ ਉਹ ਨਾਮ ਧਨ ਕਿਹੜਾ ਕਿਸੇ ਨੂੰ ਦੀਦਾ ਹੈ ਟੈਕਸ ਲੈਣ ਵਾਲੇ ਨੂੰ ਉਹ ਤਾਂ ਬੇਪਰਵਾਹ ਹੋਇਆ ਫਿਰਦਾ ਠੀਕ ਹੈ ਜੀ ਇੱਥੇ 7ਵੀਂ ਪੌੜੀ ਦੀ ਸਮਾਪਤੀ ਹੈ ਜੀ ਜੀ